ਜਾਗ ਜਵਾਨਾ ਮੁਸਲਮਾਨਾ ਪੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ہوش کرو اے مسلمانوں کی ساڈے نل بیتی ہے اج یہودیت عیسائیاں رل کے سازش کیتی ہے بے شرمی دی حد مکائی کھول شرم چے پیتی ہے لکھ دی لانت امریکہ تے اسرائیل دا پھٹے منہ نپ کے رکھ امریکہ نو تو نپ کے رکھ امریکہ نو نپ کے رکھ امریکہ نو تو نپ کے رکھ امریکہ نو دشمن دے ہتھیارا نو ہن کنڈا کر کے ਕਰਕੇ ਛੱਡਣਾ ਏ ਵੱਡ ਕੇ ਪੂੰਛਲ ਹੱਥ ਫੜਾਣੀ ਲੁੰਡਾ ਕਰਕੇ ਛੱਡਣਾ ਏ ਲੱਖ ਅਮਰੀਕਾ ਆਲਮੀ ਬੁੰਡਾ ਟੁੰਡਾ ਕਰਕੇ ਛੱਡਣਾ ਏ ਕਾਫਰਾਂ ਨੂੰ ਹੁਣ ਕੰਨ ਫੜਾ ਕੇ ਬਾਂਗ ਦਵਾਣੀ ਕੁਕੜੂ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ نپ گیڑا کمری کانو تپ گیڑا کمری کانو دہشت گرد نے دہشت گردی دا الزام لگایا ہے ہے دینا اندر سازش لے کے کفر دلشکر آیا زور زور دی زندہ بوا غیرت نے کھڑکایا ہے عیاشی نو چھڑ دے مسلم کر لے آج بھی تو بات نپ گیڑا کملی کانو تپ گیڑا کملی کانو نپ گیڑا کمڑی کانو تپ گیڑا ਅਮਰੀਕਾ ਨੂੰ ਹਾਥੀਆਂ ਨੂੰ ਮਰਵਾ ਸਕਦਾ ਏ ਸੋਹਣਾ ਅੱਬਾ ਬੀਲਾ ਤੂੰ ਡਰਨਾ ਛੱਡੋ ਸਾਲਾਰੋ ਅਮਰੀਕਾ ਇਸرائیਲਾ ਤੋਂ ਕਾਫਿਰ ਲਾਸ਼ੇ ਬਚ ਨਹੀਂ ਸਕਦੇ ਹੁਣ ਕਾਵਾ ਤੇ ਚੀਲਾ ਤੋਂ ਮਰ ਕੇ ਮਿੱਟੀ ਹੋ ਜਾਵਣਗੇ ਰੋਂਦੇ ਐਟਮ ਬੰਮਾਂ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਅਮਰੀਕਾ ਨੂੰ ਤੂੰ ਨੱਪ ਗਿਆ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਪੰਨ ਦੇ ਦੀ ਆਕੜ ਤੂੰ ਗਿਆ ਅਮਰੀਕਾ ਨੂੰ ਤੂੰ ਨੱਪ ਗਿਆ ਅਮਰੀਕਾ ਨੂੰ ਨੱਪ ਗਿਆ ਅਮਰੀਕਾ ਨੂੰ ਤੂੰ ਨੱਪ ਗਿਆ ਅਮਰੀਕਾ ਨੂੰ ਕਦੋਂ ਤਈ ਮੱਕਾਰ ਸ਼ਿਕਾਰੀ ਆਪਣਾ ਜਾਲ ਵਿਛਾਵਣਗੇ ਕਦੋਂ ਤਈ ਸ਼ੈਤਾਨੀ ਚੇਲੇ ਆਪਣਾ ਕੰਮ ਵਿਖਾਵਣਗੇ ਸਾਨੂੰ ਆਪਸ ਵਿੱਚ ਲੜਾ ਕੇ ਆਪੇ ਜਸ਼ਨ ਮਨਾਵਣਗੇ ਰੱਬ ਦਾ ਨਾਂ ਜੇ ਹੁਣ ਤੇ ਲਾ ਦਿਓ ਬੇਸ਼ਰਮੀ ਦੀ ਐਨਕ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਰੂਸ ਨੂੰ ਜਿਵੇਂ ਅਫਗਾਨਾਂ ਨੇ ਸੂਰ ਬਣਾ ਕੇ ਕਢਿਆ ਏ ਮਾਸਕੋ ਦੇ ਸ਼ੈਤਾਨਾਂ ਵਾਲਾ ਪੱਠਾ ਬਾ ਕੇ ਛੜਿਆ ਏ ਕੈਮੋਨਿਜ਼ਮ ਨੂੰ ਦਫਨਾ ਕੇ ਦੀਨ ਦਾ ਝੰਡਾ ਗੱਡਿਆ ਏ ਪਿੰਜ ਤੇ ਉਹ ਹੁਣ ਅਮਰੀਕਾ ਨੂੰ ਪਿੰਜੀ ਜਾਂਦੀ ਜੀਵੇਂ ਰੂ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ کفر دے ہر منصوبے نو مٹی چ ملا کے چھڈاں گے دنیا اتو باطل دی قوت نو مٹا کے چھڈاں گے کالی کملی والے دا پرچم لہرا کے چھڈاں گے موت دے دے کولوں ڈر نہیں سکدے دین دی لیلا مجنو نپ کے رکھ امریکہ نو تو نپ کے رکھ امریکہ نو نپ کے رکھ امریکہ نو تو نپ کے رکھ امریکہ نو شیر تے شیرے کشمیری ہندو دی کھالو ਉਤਾਰਨਗੇ ਬਾਬਰੀ ਮਸਜਿਦ ਟਾਵਨ ਵਾਲੇ ਦੋਜ਼ਖ ਵੱਲ ਪਧਾਰਨਗੇ ਪੰਡਤ ਹੋਰੀ ਪਾਗਲ ਹੋ ਕੇ ਕੰਨ ਨੂੰ ਟਕਰਾ ਮਾਰਨਗੇ ਪੂਰੀ ਦੁਨੀਆ ਵਿੱਚ ਮੁਜਾਹਿਦ ਪਾਣਗੇ ਆਪਣੀ ਮੰਜ਼ਿਲ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਦੋਂ ਵੀ ਮੁਸਲਿਮ ਆਪਸ ਅੰਦਰ ਖੇਰੂ ਖੇਰੂ ਹੋ ਲੱਗਦੀ ਬਰਬਾਦੀ ਦਾ ਉਦੋਂ ਮਨਸੂਬਾ ਹੁੰਦਾ ਏ ਕੀ ਦੱਸਾਂ ਅਫਜ਼ਾਲ ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਏ ਮੋਲਾ ਸਾਨੂੰ ਇੱਕ ਬਣਾ ਦੇ ਕੁਫਰ ਦੀ ਕਰ ਬਰਬਾਦੀ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਪੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮਨਮਾਨਾ ਪੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ